ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਟੋਣੇ ਤੇ ਦਵਾਈਆਂ ਮੇਰੇ ਟੋਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਕਿਸੇ ਕੋਲੋਂ ਮੰਗਦਾ ਨੀ ਤਾਜਦਾਰੀਆਂ ਕਿਸੇ ਕੋਲੋਂ ਮੰਗਦਾ ਨੀ ਤਾਜਦਾਰੀਆਂ ਆਕਾ ਦੇ ਬੁਹੇ ਦਾ ਚੌਕੀਦਾਰ ਰਹਿਣ ਦੇ ਆਕਾ ਦੇ ਬੁਹੇ ਦਾ ਚੌਕੀਦਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਟੋਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਸੋਹਣਿਆ ਵਿਜ਼ਾਰਤਾਂ ਦੀ ਮੈਨੂੰ ਲੋੜ ਨਹੀਂ ਸੋਹਣਿਆ ਵਿਜ਼ਾਰਤਾਂ ਦੀ ਮੈਨੂੰ ਲੋੜ ਨਹੀਂ ਗੁਲਾਮਾਂ ਵਿੱਚ ਸਾਡਾ ਵੀ ਸ਼ੁਮਾਰ ਰਹਿਣ ਦੇ ਗੁਲਾਮਾਂ ਵਿੱਚ ਸਾਡਾ ਵੀ ਸ਼ੁਮਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਟੋਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਆਸੇ ਪਾਸੇ ਝਾਤੀਆਂ ਦੀ ਤੈਨੂੰ ਲੋੜ ਕੀ ਆਸੇ ਪਾਸੇ ਝਾਤੀਆਂ ਦੀ ਤੈਨੂੰ ਲੋੜ ਕੀ ਆਕਾ ਨਾਲ ਜੁੜੀ ਸਾਡੀ ਤਾਰ ਰਹਿਣ ਦੇ ਆਕਾ ਨਾਲ ਜੁੜੀ ਸਾਡੀ ਤਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਇੱਥੋਂ ਦੇ ਆ ਫੁੱਲਾਂ ਦੇ ਬਜਾਏ ਗਲੀ ਵਿੱਚ ਇੱਥੋਂ ਦੇ ਆ ਫੁੱਲਾਂ ਦੇ ਬਜਾਏ ਗਲੀ ਵਿੱਚ ਮਦੀਨੇ ਦੇ ਆ ਕੰਡਿਆਂ ਦਾ ਹਾਰ ਨੈਣ ਦੇ ਮਦੀਨੇ ਦੇਆਂ ਕੰਡਿਆਂ ਦਾ ਹਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਟੋਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ